ਗੁਰਮਤ ਸਿਓ ਨਾਨਕ ਫਦਿਓ ਸਰਵ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਦੇ ਨਵਾਜੀ ਸਾਧ ਸੰਗਤ ਮਨ ਬਿਰਤੀ ਕਾਗਰ ਕਰ ਲਈ ਰਸਨਾ ਪਿੱਤਰ ਕਰ ਲਈ ਸਾਰੇ ਮਾਈ ਭਾਈ ਕਹੋ ਤਨ ਸ੍ਰੀ ਸਤਿਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਕਰਾ ਫੇਰ ਕਹੋ ਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਆ ਯਤਨ ਬਹੁਤ ਮੈਂ ਕਰ ਰਿਓ ਬੜਾ ਯਤਨ ਕੀਤਾ ਆ ਮਨ ਦਾ ਮਾਣ ਨਹੀਂ ਗਾ ਮਿਟਿਆ ਦੁਰਮਤ ਖੋਟੀ ਮਤ ਇਹਦੇ ਵਿੱਚ ਫਸ ਗਿਆ ਆ ਖੋਟੀ ਮੱਤ ਦੇ ਵਿੱਚ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਹੈ ਗਰੀਬ ਨਵਾਜ ਇਹ ਚੀਜ਼ ਤੋਂ ਰੱਖ ਲੈ ਸਾਨੂੰ ਮਾਣ ਹੋ ਜਾਂਦਾ ਬੰਦੇ ਨੂੰ ਪੰਜੇ ਪਾਸ਼ਾ ਸੁਖਮਣੀ ਜੀ ਕਹਿੰਦੇ ਨੇ ਕਹਿੰਦੇ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਜੁਨੀਆਂ ਜਿਉਂਦਾ ਆ ਸੰਤ ਜੀ ਕੋਈ ਆਤਮ ਹੱਤਿਆ ਕਰ ਲੈ ਨਾ ਮੇਰਾ ਕਰਮ ਮਿਟ ਜੂਗਾ ਉਹ ਫੇਰ ਜੂਨੀ ਦੇ ਵਿੱਚੋਂ ਆਉਣਾ ਪਊ ਉਹਨੂੰ ਆਪਣਾ ਕਰਮ ਭੋਗਣ ਵਾਸਤੇ ਇਹਨਾਂ ਆਖਿਆ ਵੀ ਮੈਂ ਮਰ ਗਿਆ ਤੇ ਮੇਰਾ ਕਰਮ ਮਿਟ ਜੂਗਾ ਉਹਨੂੰ ਉਹ ਜੂਨ ਦੇ ਵਿੱਚ ਆਉਣਾ ਪਏਗਾ ਫੇਰ ਤਨ ਭੂਮਿਕਾ ਜੋ ਕਰੇ ਗੁਮਾਨ ਐਨੀ ਮੇਰੀ ਭੂਮੀ ਆ ਐਨੇ ਮੇਰੇ ਬੰਦੇ ਆ ਸੋ ਮੂਰਖ ਅੰਧਾ ਅਗਿਆਨ ਤੇ ਕਹਿੰਦੇ ਆ ਪਾਸ਼ਾ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ ਸਾ ਸੰਗਤ ਸਗਰੂ ਜੀ ਸਿੰਘ ਦੇ ਚਰਨਾਂ ਵਿੱਚ ਅਰਜ ਕਰੀਏ ਗਰੀਬ ਨਵਾਜ਼ ਸੱਜੇ ਪਾਸ਼ਾ ਸਾਡੇ ਖੋਟੀ ਮਤ ਨਾ ਆਵੇ ਬੜਾ ਨੁਕਸਾ ਤਗੜਾ ਸਤਗੁਰਾਂ ਨੇ ਦੱਸਿਆ ਆ ਕਹਿੰਦੇ ਆ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਵਸਾ ਲਓ ਗੁਰ ਕੇ ਸ਼ਬਦ ਮੰਤਰ ਮਨ ਮਾਨ ਜਿਹੜਾ ਗੁਰੂ ਨੇ ਮੰਤਰ ਦਿੱਤਾ ਉਹਨੂੰ ਮੰਨ ਲਓ ਗੁਰ ਕੇ ਚਰਨ ਹਿਰਦੇ ਲੈ ਧਾਰੋ ਗੁਰੂ ਦੇ ਚਰਨ ਹਿਰਦੇ 'ਚ ਵਸਾ ਲਓ ਅਗਲੀ ਤੋਜ ਕਹਿੰਦੇ ਆ ਗੁਰ ਪਾਰ ਬ੍ਰਹਮ ਸਦਾ ਹੀ ਨਮਸਕਾਰੋ ਤੇ ਮਤ ਕੋ ਭਰਮ ਭੁਲੇ ਸੰਸਾਰ ਗੁਰਬਨ ਕੋਏ ਨਾ ਉਤਰ ਸਪਾਰ ਇਸ ਕਰਕੇ ਇੱਕ ਨਮਾਣਾ ਜਿਆ ਨਚੀਜ ਜਿਆ ਬਣ ਕੇ ਸਾਗਰ ਦੇ ਅੱਗੇ ਅਰਜ਼ੋਈ ਕਰੀਏ ਤੇ ਇਹੋ ਕਹੀਏ ਹੇ ਗਰੀਬ ਨਵਾ ਸਗਰੂ ਜੀ ਸੇ ਸੱਚੇ ਪਾਸ਼ਾ ਸਾਡੇ 'ਚ ਖੋਟੀ ਮਤ ਨਾ ਆਵੇ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਬੜਾਈ ਗੁਨਾਹਗਾਰ ਮੈਂ ਉਹ ਖੈਰ ਪਾ ਦੇ ਬੰਦਗੀ ਦਾ ਤੇਰੇ ਪ੍ਰੀਤ ਮਾਂ ਬੜਾਈ ਗੁਣਾਂਗਾ ਦੀ ਅਗ ਨੇ ਤੇ ਪੰਜ ਸੱਤ ਰਹਿੰਦੇ ਨਾਲ ਮੇਰੇ ਠੱਗ ਨੇ ਕਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਚੁੱਕੀ ਫਿਰਿਆ ਔ ਚੁੱਕੀ ਫਿਰਿਆ ਗੁਨਾਹ ਵਾਲਾ ਭਾਰ ਮੈਂ ਉਹ ਖੈਰ ਪਵੇ ਸੰਗਿਓ ਸਤਿਗੁਰਾਂ ਦੀਆਂ ਸਾਖੀਆਂ ਦੋਗ ਸਾਣੀਆਂ ਤੁਹਾਨੂੰ ਇੱਕ ਵਾਰ ਫੇਰ ਰਸਨਾ ਪਿੱਤਰ ਕਰੋ ਕਹੋ ਧੰਨ ਸਾਗੁਰੂ ਜੀ ਜੀ ਸਿੰਘ ਜੀ ਧੰਨ ਸੇ ਸਾਧੂ ਜੀ ਜੀ ਸੱਚੇ ਪਾਤਸ਼ਾਹ ਸੱਚੇ ਜੀ ਪੰਡਤ ਜੀ ਦੇ ਕਮਰੇ ਦੇ ਵਿੱਚ ਬੈਠੇ ਨੇ ਪੰਜ ਸੱਤ ਪਾਠੀ ਜਿਹੜੇ ਪਾਠ ਕਰਨ ਆਏ ਨੇ ਗਰਮੀਆਂ ਦੇ ਦਿਨਿਆਂ ਸੱਚੇ ਪਾਤਸ਼ਾਹ ਵੀ ਉੱਥੇ ਚਲੇ ਜਾਂਦੇ ਨੇ ਸਤਿਗੁਰੂ ਜੀ ਵਿੱਚ ਬਹਿ ਗਏ ਨੇ ਇੱਕ ਨਿਰੰਕਾਰੀ ਸਿੱਖ ਆਇਆ ਸਰਦਾਰ ਮਹਿੰਦਰ ਸਿੰਘ ਨਾਂ ਸੀ ਉਹਦਾ ਉਹਨੇ ਕਿਹਾ ਮੈਂ ਸਤਿਗੁਰੂ ਨੂੰ ਮਿਲਣਾ ਤੁਹਾਡੇ ਨੂੰ ਸੱਚੇ ਪਾਤਸ਼ਾਹ ਜੀ ਉੱਪਰ ਸੀ ਸਿੱਖ ਗਿਆ ਸੱਚੇ ਪਾਤਸ਼ਾਹ ਇਤਨਾ ਸਿੱਖ ਆਇਆ ਕਹਿੰਦਾ ਮੈਂ ਦਰਸ਼ਨ ਕਰਨਾ ਗਰੀਬ ਨਵਾਜ ਪਾਸ਼ਾ ਕਹਿੰਦੇ ਨੂੰ ਉੱਪਰ ਲੈ ਆਓ ਉਹਨੂੰ ਕੋ ਉੱਪਰ ਆ ਜਾਣ ਆ ਗਿਆ ਮੱਥਾ ਟੇਕਿਆ ਉਹਨੇ ਬਹਿ ਗਿਆ ਤੇ ਸਵਾਲ ਕਰ ਦਿੱਤਾ ਸਤਿਗੁਰਾਂ ਨੂੰ ਕਹਿੰਦਾ ਸੱਜੇ ਪਾਸ਼ਾ ਇਹਨਾਂ ਵੀ ਕੱਪੜੇ ਤੁਹਾਡੇ ਵਰਗੇ ਪਾਏ ਤੇ ਤੁਸੀਂ ਵੀ ਇਹਨਾਂ ਵਰਗੇ ਪਾਏ ਆ ਤੁਹਾਡੇ ਵਿੱਚ ਤੇ ਇਹਨਾਂ ਵਿੱਚ ਅੰਤਰ ਕੀ ਆ ਉਹਨੂੰ ਦੇ ਇਹ ਅੰਦਰ ਮਾਸੀ ਸੀ ਕਹੂਗਾ ਮੈਂ ਤੇ ਗੁਰੂ ਆ ਮੇਰੇ ਤੇ ਆ ਆ ਸਤਿਗੁਰੂ ਜੀ ਨੇ ਬੜੀ ਅੰਦਰ ਮਾਂ ਦਾ ਕਹਿੰਦਾ ਕਹਿੰਦੇ ਸੰਤ ਜੀ ਜੋ ਇਹ ਨੇ ਉਹ ਮੈਂ ਨਹੀਂਗਾ ਮੈਂ ਨਹੀਂ ਬਣ ਸਕਦਾ ਜੋ ਇਹ ਬੈਠੇ ਨੇ ਜੋ ਸੰਤ ਜੀ ਟਹਿ ਕੇ ਚਰਨਾਂ ਦੇ ਪੈ ਗਿਆ ਸਤਿਗੁਰਾਂ ਦੇ ਤੇ ਕਹਿੰਦਾ ਆ ਓ ਨਾਮਦਾਨ ਅਤੇ ਕੋਈ ਇਸ਼ਨਾਨ ਨਹੀਂ ਕੋਈ ਆਪਣੇ ਇਮਾਨਾ ਉਤੇ ਮਾਣ ਨਹੀਂ ਤੇ ਸੱਚੇ ਬਾਸ਼ਾ ਤੇ ਪੂਰਾ ਵੈਦ ਹੈ ਤੂੰ ਇਹ ਪੂਰਾ ਵੈਦ ਹੈ ਤੂੰ ਆਈ ਬਿਮਾਰ ਮੈਂ ਖੈਰ ਪਾਦੇ ਬੰਦਗੀ ਦੀਵਾਲੀ ਦਾ ਮੇਲਾ ਆ ਸਤਿਗੁਰੂ ਜੀ ਦੇ ਕੋਲ ਇੱਕ ਬਿਰਧ ਆ ਗਿਆ ਬਜ਼ੁਰਗ ਨੀਲੀ ਪਗੜੀ ਬੱਧੀ ਆ ਉਹਨੇ ਨੌ ਵਦੇ ਹੱਥਾਂ ਦੇ ਉਹਦੇ ਤੇ ਆਗੇ ਅਰਜ ਕੀਤੀ ਸੱਚੇ ਪਾਸ਼ਾ 6-7 ਲੜਕੇ ਆ ਮੇਰੇ ਕੋਈ ਰੋਟੀ ਪਾਣੀ ਨਹੀਂ ਦਿੰਦਾ ਮੈਨੂੰ ਬੜਾ ਆ ਮੈਂ ਜੇ ਪਾਸ਼ਾ ਤਰਸੇਮ ਜੀ ਨੂੰ ਕਹਿੰਦੇ ਤਰਸੇਮ ਇਹਨੂੰ ਅਸੀਂ ਭੈਣੀ ਸਾਹਿਬ ਖੜਨਾ ਇਹਨੂੰ ਬਾਬੇ ਨੂੰ ਨਾਲ ਕਿੱਡਾ ਦਿਆਲੂ ਆ ਸਤਿਗੁਰੂ ਸੰਤ ਜੀ ਕਹਿੰਦੇ ਆ ਨਾ ਪੰਜਵੇਂ ਪਾਸ਼ਾ ਨੇ ਬੜਾ ਭਾਣਾ ਮੰਨਿਆ ਬੜਾ ਸ਼ਾਂਤੀ ਦਾ ਪਹੁੰਚੀ ਪਰ ਸਤਿਗੁਰੂ ਗਾਂ ਲੰਘ ਗਿਆ ਸਤਿਗੁਰੂ ਜੀ ਸਿੰਘ ਤਰਸੇਮ ਨੇ ਗਾਂ ਹੁਕਮ ਕਰਦਾ ਨਾਥ ਜੀ ਨੂੰ ਖੱਟੀ ਵਾਲੇ ਨੂੰ ਕਿ ਮੈਂ ਸੱਜੇ ਪਾਸ਼ਾ ਚੱਲਿਆ ਇਹਨੂੰ ਨਾਲ ਲੈ ਕੇ ਆਉਣਾ ਹੀ ਸੁਭਾ ਜੀ ਨਾਥ ਜੀ ਉਹ ਵੀ ਭੁੱਲ ਗਏ ਭੈਣੀ ਸਾਹਿਬ ਆ ਗਏ ਸੱਜੇ ਪਾਤਸ਼ਾਹ ਪੁੱਛਦੇ ਆ ਤਰਸੇਮ ਉਹ ਬਾਬਾ ਨਾਲ ਲਿਆਂਦਾ ਆ ਕਹਿੰਦੇ ਗਰੀਬ ਨਵਾਜ ਮੈਂ ਤੁਹਾਡੇ ਨਾਲ ਆ ਗਿਆ ਸੀ ਮੈਂ ਨਾਥ ਜੀ ਨੂੰ ਕਿਹਾ ਸੀ ਲਾਉਣ ਵਾਸਤੇ ਨਾਲ ਲਿਆਉਣ ਵਾਸਤੇ ਨਾਥ ਜੀ ਨੇ ਪੁੱਛਿਆ ਤੇ ਨਾਥ ਜੀ ਕਹਿੰਦੇ ਗਰੀਬ ਨਵਾਜ ਸਮਾਨ ਸਾਂਭਦਿਆਂ ਸਾਂਭਦਿਆਂ ਮੈਨੂੰ ਤੇ ਯਾਦ ਨਹੀਂ ਰਿਹਾ ਤੇ ਨਾ ਮੜ ਕੇ ਉਹ ਬਾਬਾ ਮੈਨੂੰ ਦੱਸਿਆ ਕਿਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਮੈਂ ਉਹਦੀ ਸੇਵਾ ਕਰਨੀ ਸੀ ਬੜਾ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਉਹਦਾ ਸੱਜੀ ਜੀ ਇੰਨੀ ਨਿਰਮਾਨਤਾ ਸੱਚੇ ਪਾਤਸ਼ਾਹ ਦੇ ਇੰਨਾ ਦਿਆਲੂ ਸਤਿਗੁਰੂ ਪੈਣੀ ਸਾਹਿਬ ਰਾਈਆਂ ਦਾ ਮੁਕਦਮਾ ਜਿੱਤ ਲਿਆ ਕਦਮਾ ਜਿੱਤ ਲਿਆ ਤੇ ਫੇਰ ਵੀ ਸਤਿਗੁਰਾਂ ਨੇ ਤੇ ਜਿਹੜੇ ਨਿਹੰਗ ਸਿੰਘ ਸਨ ਸੰਦਰ ਜੀ ਧੱਕਾ ਨਹੀਂ ਕੀਤਾ ਇਹ ਤੱਕ ਗੁਰੂ ਫਿਰ ਉਹਨਾਂ ਨਿਹੰਗਾ ਸਿੰਘਾਂ ਨੂੰ ਸੱਦ ਕੇ ਮੁਕਦਮਾ ਜਿੱਤ ਕੇ ਚਾਬੀਆਂ ਵੀ ਇਕਰਾਂ ਦਿੱਤੀਆਂ ਉਹਨਾਂ ਨੂੰ ਲਓ ਫਿਰ ਜਦੋਂ ਮੁੜ ਕੇ ਜਦੋਂ ਉਹਨਾਂ ਨੂੰ ਵਿਦਿਆ ਕੀਤਾ ਨਾ ਸਤਗੁਰਾਂ ਨੇ ਫਿਰ ਇੱਕ ਕਾਰ ਦਿੱਤੀ ਆ ਸਤਗੁਰਾਂ ਨੇ ਉਹਨਾਂ ਨੇ ਨਿਹੰਗਾ ਸਿੰਘਾਂ ਨੂੰ ਨਾਲ ਫਰਮਾਇਆ ਦਿੱਤੀ ਬਹੁਤ ਸਾਰੀ ਸਮਝੀ ਇਹ ਸਤਿਗੁਰੂ ਦੇ ਇਹ ਵਿਲੱਖਣਤਾ ਹੁੰਦੀ ਸਤਿਗੁਰੂ ਦੀ ਤੂੰ ਬੇਅੰਤ ਕੋ ਵਿਰਲਾ ਜਾਣੇ ਗੁਰ ਪ੍ਰਸਾਦੀ ਸ਼ਬਦ ਪਛਾਣੇ ਸਤਿਗੁਰੂ ਮੈਂ ਕੱਲ ਇੱਕ ਗ੍ਰੰਥ ਪੜ੍ਹਿਆ ਸੀ ਆਪਣਾ ਉਹਦੇ ਵਿੱਚ ਪੜ੍ਹਦਿਆਂ ਪੜ੍ਹਦਿਆਂ ਮੁਠੱਡੇ ਪਿੰਡ ਦਾ ਜ਼ਿਕਰ ਆ ਗਿਆ ਜਿੱਥੇ ਸਤਿਗੁਰਾਂ ਦੇ ਸਹੁਰੇ ਸਨ ਮੁਠੱਡਾ ਉੱਥੇ ਸਤਿਗੁਰਾਂ ਨੇ ਇੱਕ ਵਜ਼ੀਰਾ ਜੱਟ ਸੀ ਉਹਨੂੰ ਸਤਿਗੁਰਾਂ ਨੇ ਉੱਥੇ ਸਿੱਖ ਬਣਾਇਆ ਸੀ ਮੁਠੱਡੇ ਤੇ ਉੱਥੋਂ ਦੀ ਹੋਈ ਆ ਮਾਤਾ ਪ੍ਰਕਾਸ਼ ਕੌਰ ਸੱਤ ਪੀੜੀਆਂ ਉਹਨਾਂ ਦੀਆਂ ਹੋ ਗਈਆਂ ਸੱਤ ਪੀੜੀਆਂ ਸੰਤ ਜੀ ਸਾਗਰੂ ਸਜੇ ਪਾਸ਼ਾ ਗਰੀਬ ਨਵਾਜ ਸਾਗਰ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਨੇ ਦੌਰੇ ਹੁੰਦੇ ਰਹੇ ਸਤਿਗੁਰਾਂ ਨੇ ਇਹ ਬੀਬੀ ਵੀ ਸਲਵਾਰ ਜਿਹੜੀ ਖੁੱਲੇ ਪੌਂਜਿਆਂ ਵਾਲੀ ਪਾਉਂਦੀ ਹੁੰਦੀ ਸੀ ਤੇ ਸਾਗੁਰੂ ਜਗਜੀਤ ਸਿੰਘ ਦੇ ਸੱਜੇ ਪਾਸ਼ਾ ਬੀਬੀ ਸਲਵਾਰ ਹੁਣ ਚੂੜੀਦਾਰ ਪਾਇਆ ਕਰ ਕੋ ਜਿਹੜੇ ਪਤੀ ਸਨ ਉਹ ਬਾਹਰ ਅੰਦਰ ਕੰਮ ਕਰਦੇ ਸਨ ਤੇ ਉਹਨਾਂ ਦੀ ਕੇ ਆਪੇ ਸਿੱਧੀ ਹੋ ਜਾਣੀ ਆ ਸਾਗੁਰੂ ਜੀ ਨੇ ਕਿਹਾ ਸੰਤ ਜੀ ਇਹ ਸਤਿਗੁਰੂ ਦਾ ਸਜੇ ਬਾਦਸ਼ਾ ਉਹ ਪੜਦਿਆਂ ਪੜਦਿਆਂ ਅੱਗੇ ਆ ਗਿਆ ਕਿ ਉਹ ਬੀਬੀ ਜਿਹੜੀਆਂ ਇੱਥੇ ਲੰਡਨ ਦੇ ਵਿੱਚ ਆ ਬੀਬੀ ਪ੍ਰਕਾਸ਼ ਕੌਰ ਮੈਂ ਦਰਸ਼ਨ ਨਹੀਂ ਕੀਤਾ ਉਹਨਾਂ ਦਾ ਅੱਛਾ ਜੀ ਧੰਨਵਾਦ ਜੀ ਤੇ ਧੰਨ ਜਿਨੇ ਦੀ ਮਾਂ ਆਏ ਸਫਲ ਸੇ ਸੱਚੇ ਪਾਤਸ਼ਾਹ ਜੀ ਦਾ ਹਰਵਿੰਦਰ ਸਿੰਘ ਦਾ ਫੋਨ ਆ ਕੇ ਗਰੀਬ ਨਵਾਜ ਜੀ ਆ ਰਹੇ ਆ ਪ੍ਰਸ਼ਾਦਾ ਤਿਆਰ ਕਰ ਦਿਓ ਸਤ ਜੀ ਜਿਹਨੂੰ ਯਾਦ ਕਰੀਏ ਉਹ ਜ਼ਰੂਰ ਮਿਲਦਾ ਹੈ ਭਾਵੇਂ ਗੁਰੂ ਆ ਕੋਈ ਭੈਣ ਆ ਭਾਵੇਂ ਭਰਾ ਆ ਮਿਲਦਾ ਆ ਬਾਦਾਂ ਨੇ ਕੀ ਕੀਤਾ ਪ੍ਰਸ਼ਾਦੇ ਕੋਲ ਲੰਗਰ ਤਿਆਰ ਕਰਨ ਲੱਗ ਪਏ ਨੇ ਤੇ ਤਿਆਰ ਕਰਦਿਆਂ ਕਰਦਿਆਂ ਬਾਂਦੇ ਵਿੱਚ ਆਈ ਆ ਪਤਾ ਸੱਜੇ ਪਾਸ਼ਾ ਨੇ ਪ੍ਰਸ਼ਾਦਾ ਛਕਣਾ ਕਿੱਥੇ ਲੰਗਰ ਦੇ ਹੋਰ ਸਾਧਾਂ ਤੇ ਬਣ ਜਾਣਾ ਸੰਤ ਜੀ ਗੁਰੂ ਨਾਨਕ ਨੂੰ 506 7 ਸਾਲ ਹੋ ਗਏ ਹੋਣੇ ਆ ਕਹਿੰਦੇ ਭੈਣ ਨਾਨਕੀ ਨੇ ਜਦੋਂ ਯਾਦ ਕੀਤਾ ਸੁਲਤਾਨਪੁਰ ਲੋਧੀ ਤੇ ਪਾਸ਼ਾ ਮੱਕੇ ਮਦੀਨੇ ਵਿੱਚ ਬੈਠੇ ਸਨ ਗੁਰੂ ਨਾਨਕ ਦੇਵ ਜੀ ਤੇ ਇਕਰਾਰ ਕੀਤਾ ਸੀ ਭੈਣ ਦੇ ਨਾਲ ਕਿ ਜਦੋਂ ਯਾਦ ਕਰੇਗੀ ਮੈਂ ਆ ਜਾਊਂਗਾ ਜਦੋਂ ਫੁਲਕਾ ਪਕਾਇਆ ਛੁੱਟਿਆ ਤਵੇ ਤੇ ਫੁੱਲ ਗਿਆ ਤੇ ਫਿਰ ਯਾਦ ਆ ਗਿਆ ਗੁਰੂ ਨਾਨਕ ਦੇਵ ਕਿ ਜੇ ਮੇਰਾ ਵੀਰ ਕੋਲ ਹੋਵੇ ਨਾ ਆ ਜਿਹੜਾ ਫੁਲਕਾ ਪੱਕਿਆ ਨਾ ਜਿਹੜਾ ਫੁੱਲ ਗਿਆ ਆ ਇਹ ਉਹਦੇ ਵੀਰ ਦੇ ਖਾਣ ਵਾਲਾ ਆ ਸੰਤ ਜੀ ਯਾਦ ਸਗਰੂ ਸੱਜੇ ਪਾਸ਼ਾ ਜੀ ਜੀ ਸਿੰਘ ਨੂੰ ਯਾਦ ਕਰੋ ਉਹ ਮਿਲੇਗਾ ਤੇ ਆਏਗਾ ਜਿੰਨੇ ਵੀ ਯਾਦ ਕੀਤਾ ਉਹਦੇ ਕੋ ਆਇਆ ਹੋ ਜੀ ਤਾਰ ਨਾਲ ਤਾਰ ਨੂੰ ਮਲਾ ਕੇ ਵੇਖ ਲੈ ਹੋ ਮਲਾ ਕੇ ਵੇਖ ਲੈ ਉਹ ਆਏਗਾ ਜ਼ਰੂਰ ਤਾਰ ਪਾ ਕੇ ਵੇਖ ਲੈ take a look. ਸ਼ਾਹ ਜੀ ਨੇ 에어ਪੋਰਟ ਦੇ ਉੱਤੇ ਆ ਕੇ ਫੋਨ ਕੀਤਾ ਮਾਦਾ ਪ੍ਰਕਾਸ਼ ਕੌਰ ਨੂੰ ਕਹਿੰਦੇ ਲੰਗਰ ਜਲਦੀ ਤਿਆਰ ਕਰ ਦੋ ਭੁੱਖ ਬਹੁਤ ਲੱਗੀ ਆ ਜੀ ਸਿੰਘ ਜੀ ਕਹਿੰਦੇ ਸੰਤ ਜੀ ਸਾਗੁਰੂ ਜੀ ਫਿਰ ਤਿਆਰ ਫਿਰ ਸਾਗਰ ਭੋਜਨ ਦੇ ਪਹਿਲਾਂ ਹੀ ਤਿਆਰ ਸੀ ਪਰ ਸੱਚੇ ਪਾਤਸ਼ਾਹ ਫਿਰ ਖੁਸ਼ੀਆਂ ਪਰ ਜਾਦੀਆਂ ਹੋ ਗਈਆਂ ਫਿਰ ਸਾਗਰਾਂ ਨੇ ਭੋਜਨ ਛਕਿਆ ਇੱਕ ਮੈਨੂੰ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਭਾਵੇਂ ਇੱਥੇ ਗੁਰਦੁਆਰਾ ਨਹੀਂ ਵੱਡਾ ਤੰਗੜਾ ਸੱਚੇ ਪਾਤਸ਼ਾਹ ਰਹਿੰਦੇ ਸਾਊਥ ਹਾਲ ਹੋਰ ਨਹੀਂ ਕਿਤੇ ਜਾਂਦੇ ਸੰਤ ਜੀ ਸੱਚੇ ਪਾਤਸ਼ਾਹ ਉਹਦਾ ਬਿਰਦ ਆ ਤੇ ਮੈਂ ਕਿਹੜਾ ਕਿਤੇ ਗਿਆ ਉਹ ਸੱਚੇ ਪਾਤਸ਼ਾਹ ਨੇ ਸਾਧ ਸੰਗੀਓ ਇਹ ਤੁਹਾਡੀ ਮੈਂ ਸਿਫਤ ਕਰਨੀ ਸਾਊਥ ਹਾਲ ਵਾਲਿਓ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਉਹਨਾਂ ਜੇ ਮੈਨੂੰ ਪੁੱਛਿਆ ਪੁੱਛਣਾ ਮੈਂ ਆਪ ਸਿਫਤ ਕਰਨੀ ਤੁਹਾਡੀ ਪ੍ਰਧਾਨ ਜੀ ਸੂਬਾ ਜੀ ਸਾਊਥ ਹਾਲ ਦੀ ਸੰਗਤ ਦੀ ਸਿਫਤ ਕਰੂੰਗਾ ਜਾ ਕੇ ਤੇ ਜੇ ਮੈਨੂੰ ਹੋਰ ਇੱਕ ਗੱਲ ਉਹਨਾਂ ਪੁੱਛ ਲਈ ਨਾ ਉਹ ਪੁੱਛਣੀ ਜ਼ਰੂਰ ਆ ਤੇ ਮੈਂ ਹੁਣੇ ਬੇਨਤੀ ਕਰਦਾ ਦਸਵੰਦ ਜ਼ਰੂਰ ਦਿਓ ਸੱਚੇ ਪਾਤਸ਼ਾਹ ਦਾ ਉਹਨਾਂ ਕਹਿੰਦਾ ਹੋਰ ਕੋਈ ਗੱਲ ਕੀਤੀ ਹੋ ਤੇ ਮੈਂ ਕਹਿੰਦਾ ਸੰਜੇ ਪਾਸ਼ਾ ਮੈਂ ਕੀਤੀ ਹੈ ਜੀ ਮੈਂ ਮਨੁੱਖਰ ਨਹੀਂ ਜੇ ਹੋਣਾ ਸੱਚੇ ਪਾਸ਼ਾ ਦਸਵੰਦ ਨਾ ਭੁਲਿਓ ਕੋਈ ਸੰਤ ਜੀ ਇਹ ਸਤਿਗੁਰੂ ਆ ਪ੍ਰਸ਼ਾਦਾ ਛਗਿਆ ਸਤਿਗੁਰਾਂ ਨੇ ਆ ਕੇ ਟਾਈਮ ਲੱਗਾ ਮਾਦਾ ਦੀਆਂ ਕਿਡੜੀਆਂ ਖਰਾਬ ਹੋ ਗਈਆਂ ਸੁਬਾ ਠੀਕ ਹੈ ਗੱਲ ਮੈਂ ਭੁੱਲਦਾ ਨਾ ਹੋਵਾਂ ਕਦੇ ਇਹਨਾਂ ਦੀ ਫਿਰ ਨੌ ਨੇ ਮਾਤਾ ਪ੍ਰਕਾਸ਼ ਕੌਰ ਜੀ ਨੇ ਭੈਣੀ ਸਾਹਿਬ ਫੋਨ ਕੀਤਾ ਸੱਚੇ ਪਾਤਸ਼ਾਹ ਜੀ ਨੂੰ ਗਰੀਬ ਨੂੰ ਆਜ ਤੇ ਖੂਨ ਬਹੁਤਾ ਬਹੁਤ ਵਹਿ ਚੁੱਕਾ ਸੀ ਮਾਤਾ ਦੇ ਗੁਰਦੇ ਖਰਾਬ ਹੋ ਗਏ ਆ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਫਿਰ ਫੋਨ ਤੇ ਕਿਹਾ ਪੰਜ ਦਿਨ ਇੱਕ ਮਾਲਾ ਭਜਨ ਦੀ ਤੇ ਇੱਕ ਭਗੌਦੀਆਂ ਦੀ ਕਰੋ ਮਾਤਾ ਨੂੰ ਰਾਮ ਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਅਜੇ ਹੈ ਨਾ ਅੱਛਾ ਠੀਕ ਹੈ ਫਿਰ ਤਾਂ ਕੀ ਬਾਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਤੂੰ ਬੇਅੰਤ ਕੋ ਵਿਰਲਾ ਜਾਣੇ ਸਭ ਜਗ ਡਿਠ ਸਭ ਜਗ ਫਿਰ ਮੈਂ ਦੇਖਿਆ ਸੁਖ ਨਾ ਨਾਮ ਬਿਨ ਕਿਹੜਾ ਰੀਸ ਕਰੂਗਾ ਗੁਰੂ ਦੀ ਹੋ ਜੀ ਨਹੀਂ ਰੀਸਾ ਓ ਨਹੀਂ ਰੀਸਾ ਜਗਜੀਤ ਗੁਰੂ ਦੀਆਂ ਨਹੀਂ ਰੀਸਾ ਸੰਗਤ ਸਤਿਗੁਰੂ ਦੇ ਬੜੇ ਪਰਉਪਕਾਰ ਆ ਬੜੀਆਂ ਕਥਾਵਾਂ ਸਤਿਗੁਰੂ ਜੀ ਸੱਜੇ ਪਾਤਸ਼ਾਹ ਦੀਆਂ ਆ ਹੁਣ ਮੈਂ ਹੀ ਲੇਟ ਹੋਇਆ ਸਤਾਰ ਜੀ ਇੱਕ ਘੰਟਾ ਪਹਿਲਾਂ ਫੋਨ ਆ ਗਿਆ ਮੈਨੂੰ ਇੰਡੀਆ ਤੋਂ ਉਹ ਮੈਂ ਸਿੱਖ ਬਣਾਇਆ ਆ ਲੜਕਾ ਉਹਦੇ ਦੋ ਬੱਚੇ ਇੱਕ ਬੱਚਾ ਉਹਦਾ ਪਿੱਛੇ ਤਿੰਨ ਸਾਲ ਉਥੇ ਅਕੈਡਮੀ ਦੇ ਵਿੱਚ ਨਾ ਚੜ੍ਹਾਈ ਕਰ ਗਿਆ ਸੀ ਪਰ ਉਹਨੇ ਦਿਲ ਨਹੀਂ ਛੱਡਿਆ ਮੁੰਡੇ ਨੇ ਉਹਨੇ ਦੋਵੇਂ ਬੱਚੇ ਲਿਆ ਕੇ ਫੇਰ ਉਸ ਅਕੈਡਮੀ ਦੇ ਵਿੱਚ ਸੰਦੀ ਜੀ ਭੈਣੀ ਸਾਹਿਬ ਪਾ ਦਿੱਤੇ ਉਹਨੂੰ ਸਿੱਖ ਸਜਾਇਆ ਮੈਂ ਉਹਦਾ ਫੋਨ ਆਇਆ ਸੀ ਗੱਲਾਂ ਤਾਂ ਉਹਨੇ ਹੋਰ ਹੀ ਮੇਰੇ ਦੋ ਕੀਤੀਆਂ ਪਰ ਉਹ ਮੈਂ ਇੱਥੇ ਕਹਿਣੀਆਂ ਨਹੀਂ ਉਹ ਤੁਹਾਡੇ ਸਾਹਮਣੇ ਆ ਜਾਣੀਆਂ ਥੋੜੇ ਟਾਈਮ ਤੱਕ ਸਮਾਂ ਆ ਗਿਆ ਆ ਸਾਹ ਸਗੀਓ ਕਹਿੰਦਾ ਪਰਸੋਂ ਦੀ ਗੱਲ ਆ ਭੈਣੀ ਸਾਹਿਬ ਦੀ ਆਪਣੇ ਏਰੀਆ ਦੇ ਵਿੱਚ ਨਾ ਪਾਣੀ ਵਾਲਾ ਟੋਬਾ ਸੀ ਤੇ ਉਹਦੇ ਵਿੱਚ ਤਾਰ ਡਿੱਗ ਪਈ ਬਿਜਲੀ ਵਾਲੀ ਉਹ ਤਾਰ ਡਿੱਗ ਪਈ ਤੇ ਗੁਜਰਾ ਦੀਆਂ ਮੱਝਾਂ ਸੀ 12 13 ਉਹਦੇ ਵਿੱਚ ਵੜ ਗਈਆਂ ਤੇ ਸਾਰੀਆਂ ਮਰ ਗਈਆਂ ਵੇਖੋ ਕਿੱਡਾ ਦਿਆਲੂ ਆ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਸੱਦਿਆ ਗੁਜਰਾ ਨੂੰ ਇਹਦੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਕੋਈ ਪਿੰਡ ਵਾਲਿਆਂ ਕਹਿੰਦਾ ਬੜਾ ਦਿਆਲੂ ਜੇ ਗੁਰੂ ਪਿੰਡ ਵਾਲਿਆਂ ਨੇ ਕਹਿਦਾ ਉਹਨਾਂ ਦੇ ਗੁਜਰਾਂ ਨੂੰ ਪਤਾ ਨਹੀਂ ਸੀ ਉਹ ਫਿਰ ਆ ਕੇ ਸੱਜੇ ਪਾਤਸ਼ਾਹ ਜੀ ਨੇ ਸੱਦ ਲਿਆ ਫਿਰ ਮੁਆਵਜ਼ਾ ਸੱਜੇ ਪਾਤਸ਼ਾਹ ਉਹ ਜਿਹੜਾ 13 ਮੱਜਾਂ ਦਾ ਹੋਊਗਾ ਲੱਖ ਡੇਢ ਲੱਖ ਜਾਂ 2 ਜਿੰਨਾ ਵੀ ਹੋਇਆ ਸੱਜੇ ਪਾਤਸ਼ਾਹ ਜੀ ਨੂੰ ਦੇ ਦੇਣਾ ਸੰਤ ਜੀ ਹੁਣ ਇਹਦੋਂ ਵੱਡਾ ਦਿਆਲੂ ਹੋ ਸਕਦਾ ਹੋਰ ਕੀ ਦੱਸਾਂ ਉਹ ਜੀ ਸਭ ਜਗ ਫਿਰ ਮੈਂ ਦੇਖਿਆ ਓਏ ਮੌਜਾਂ ਗੁਰੂ ਦਵਾਰਾਂ ਨੇ ਸਭ ਜੋ ਤੇਰੇ ਸਰਦਾਰ ਦੁਰਾਚਾਰੀ ਸੰਤ ਜੀ ਥੋੜਾ ਟਾਈਮ ਲਾਉਣਾ ਤੇ ਆ ਮੈਂ ਥੋੜੇ 5-7 ਮਿੰਟ ਦੇ ਵਿੱਚ ਸੰਤ ਜੀ ਇਹ ਕਹਿੰਦੇ ਸਾਡਾ ਕੋਈ ਜਵਾਈ ਬਣੂਗਾ ਕੁੜੀ ਜਮਣੀ ਉਸੇ ਵੇਲੇ ਮਾਰ ਦੇਣੀ ਕੁੜੀ ਜਮਣੀ ਉਸੇ ਵੇਲੇ ਮਾਰ ਦੇਣੀ ਸੰਤ ਜੀ ਹੁਣ 6-6 7-7 ਧੀਆਂ ਉਹਨਾਂ ਦੇ ਘਰਾਂ ਵਿੱਚ ਗਰੇ ਵਾਲੀਆਂ ਦੇ ਥੈਲੀ ਭਰ ਕੇ ਪੈਸਿਆਂ ਦੀ ਸਾਗੂ ਰਾਮ ਸਿੰਘ ਜੀ ਦੇ ਕੋਲ ਆ ਕੇ ਦੀਵਾਨ ਦੇ ਵਿੱਚ ਸਰਦਾਰ ਮੰਗਲ ਸਿੰਘ ਬਿਸ਼ਨਪੁਰੀ ਜਿਨੇ ਚੀਨੀ ਕੋੜੀ ਸਤਿਗੁਰਾਂ ਨੂੰ ਅਰਪਣ ਕੀਤੀ ਸੀ ਭੇਟ ਕੀਤੀ ਸੀ ਉਹ ਵੀ ਬੈਠਾ ਆ ਦੀਵਾਨ ਦੇ ਵਿੱਚ ਲਿਆ ਕੇ ਮੱਥਾ ਟੇਕਿਆ ਥੈਲੀ ਪੈਸਿਆਂ ਵਾਲੀ ਸਗੂ ਰਾਮ ਸਿੰਘ ਨੇ ਚੋਕੇ ਥੈਲੀ ਨਾਲ ਡੰਡੇ ਦੇ ਨਾਲ ਭਾਂਗੇ ਮਾਰੀ ਕਹਿੰਦੇ ਸੱਚੇ ਪਾਤਸ਼ਾਹ ਇਹ ਮਾਇਆ ਲੰਗਰ ਵਾਸਤੇ ਲਿਆਂਦੀ ਸੀ ਅਦੇ ਪਾਪੀਓ ਕੁੜੀਆਂ ਮਾਰ ਕੇ ਤੇ ਮਾਇਆ ਇੱਥੇ ਲਿਆਉਣ ਦੇ ਜੇ ਇਸ ਮਾਇਆ ਨਾਲ ਲੰਗਰ ਆ ਚੱਲਦਾ ਇਹ ਸਾਧ ਸੰਗ ਦੀ ਕਿਰਪਾ ਦੇ ਨਾਲ ਲੰਗਰ ਚੱਲਦਾ ਲੈ ਜਾਓ ਚੁੱਕ ਕੇ ਸੰਤ ਜੀ ਬਿਸ਼ਨਪੁਰੀ ਬੈਠਾ ਸੀ ਲਾਗੇ ਉਹਦੀ ਸ਼ਰਦਾ ਹੋਰ ਵੱਜ ਗਈ ਸਤਗੁਰਾਂ ਦੇ ਕਹਿੰਦਾ ਸੱਚਾ ਹੀ ਗੁਰੂ ਲੱਗਦਾ ਆ ਇਹਨੇ ਫਿਰ ਬੇਨਤੀ ਕੀਤੀ ਇਹ ਘੋੜੀ ਲਿਆ ਸੀ ਇਹ ਚੀਨੀ ਇਹ ਚੜ੍ਹ ਨਹੀਂ ਸੀ ਦੇਦੀ ਚੀਨੀ ਘੋੜੀ ਕਿਸੇ ਨੂੰ ਨਾ ਅਜ ਤੱਕ ਸਵਾਰ ਬਣਿਆ ਸੀ ਉਹ ਚੀਨੀ ਘੋੜੀ ਦਾ ਕੋਈ ਨਾ ਚੜ੍ਹ ਦਿੰਦੀ ਸੀ ਕਿਸੇ ਨੂੰ ਉਹਦੇ ਉੱਤੇ ਬਿਸ਼ਨਪੁਰੀ ਨੂੰ ਨਹੀਂ ਚੜ੍ਹ ਦਿੱਤਾ ਉਹਨੇ ਚੀਨੀ ਘੋੜੀ ਨੇ ਆਂਦਾ ਸੱਜੇ ਪਾਤਸ਼ਾਹ ਚੀਨੀ ਘੋੜੀ ਆ ਅਸਵਾਰ ਨਹੀਂ ਕੋਈ ਲੱਭਦਾ ਮੈਨੂੰ ਸੱਜੇ ਹੈ ਤੁਹਾਡੇ ਚਰਨਾਂ 'ਚ ਭੇਟਾ ਆ ਚੀਨੀ ਕੋੜੀ ਸਤਗੁਰਾਂ ਨੂੰ ਮੱਥਾ ਟੇਕ ਦਿੱਤਾ ਬਿਸ਼ਨਪੁਰੀ ਸਰਦਾਰ ਨੇ ਮੰਗਲ ਸਿੰਘ ਨੇ ਜਦੋਂ ਘਰ ਆਇਆ ਸਰਦਾਰ ਸੀ ਨਾ ਕਿਹੜਾ ਨਾਮਧਾਰੀਆ ਸੀ ਪਹਿਲਾਂ ਆ ਕੇ ਦੇ ਉਹ ਬਾਅਦ ਚ ਹੀ ਬਣਿਆ ਜਦੋਂ ਆਇਆ ਖਾਲੀ ਹੱਥ ਤੇ ਘਰ ਵਾਲੇ ਪੁੱਛਦੇ ਆ ਕਿੱਥੇ ਆ ਚੀਨੀ ਕਿੱਥੇ ਆ ਕਿੱਥੇ ਛਾਣਿਆ ਚੀਨੀ ਵੇਚਿਆ ਤੇ ਮੰਗਲ ਸਿੰਘ ਬਿਸ਼ਨਪੁਰੀ ਕਹਿੰਦਾ ਆ ਉਹ ਵੇ ਚੀਨੀ ਲੈ ਲਿਓ ਹੈ ਚੀਨੀ ਵਾਲੇ ਨੇ ਚੀਨੀ ਲੈ ਜਿਹਦੀ ਮੰਗ ਸੀ ਉਹਨੇ ਲੈ ਲਈ ਸਾਧ ਸੰਗਤ ਉਹ ਗਰੇ ਵਾਲੀਏ ਸਰਦਾਰ ਦਰਬਾਰਾ ਸਿੰਘ ਸ਼ਰਾਬੀ ਸਤ ਜੀ ਸਰਦਾਰ ਸੀ ਚਾਰ ਸ਼ਫੇਰ ਤਗੜਾ ਬੜਾ ਸੀ ਚਾਰ ਸ਼ਫੇਰ ਦਰਖਤਾਂ ਨੂੰ ਫੀਮ ਲਾਈ ਹੁੰਦੀ ਸੀ ਉਹਨੇ ਮੈਂ ਜਿੱਧਰ ਜਾਵਾਂ ਮੈਨੂੰ ਤੋੜ ਰਾ ਮੈਂ ਉੱਥੋਂ ਹੀ ਫੜ ਕੇ ਖਾ ਲਵਾਂ ਸ਼ਰਾਬ ਪੀਂਦਾ ਸੀ ਕੱਢਦਾ ਸੀ ਸੰਤ ਜੀ ਪੰਜ ਬੱਕਰੇ ਪਾਉਣੇ 100 ਕੁੱਕੜ ਪਾਉਣਾ 500 ਚਿੜਾ ਪਾਉਣਾ ਵਿੱਚ ਮਾਰ ਕੇ ਉਹਨੇ ਐਨੀ ਹੱਤਿਆ ਕਰਦਾ ਸੀ ਜੀਵ ਹੱਤਿਆ ਸਾਊ ਰਾਮ ਸੇ ਸੱਜੇ ਪਾਸ਼ਾ ਫਿਰ ਗਏ ਨੇ ਕਹਿੰਦਾ ਸੀ ਮੈਂ ਇਹਨੂੰ ਮੱਥਾ ਨਹੀਂ ਟੇਕਣਾ ਆ ਗਿਆ ਫਿਰ ਬੜੇ ਬੜੇ ਨਵਾਲੇ ਨੇ ਸਤਿਗੁਰੂ ਨੇ ਸੰਤ ਜੀ ਆਇਆ ਫਿਰ ਦੀਵਾਨ ਚ ਆ ਗਿਆ ਸ਼ਰਾਬੀ ਹੋਇਆ ਜਿਤਨਾ ਬਾਬੇ ਠਾਗਰਾ ਨੇ ਕਿਹਾ ਮਾਏ ਵਾਲਿਆਂ ਨੇ ਸੋਹਣ ਸੇ ਭਗਨੇ ਨੂੰ ਸੋਹਣਿਆ ਸੋਹਣਿਆ ਵਾਲੇ ਕੰਮ ਕਰ ਆ ਜਿਹੜਾ ਸ਼ਿਕਾਰ ਖੇਡਦਾ ਫਿਰਦਾ ਆ ਨਾ ਇਹ ਨਾ ਕੰਮ ਕਰ ਬਾਬੇ ਕਿੱਲੀ ਨੇ ਕਿਹਾ ਸੀ ਮਾਏ ਵਾਲਿਆਂ ਨੇ ਸੋਹਣ ਸੇ ਭਗਣੇ ਨੂੰ ਤੇ ਸੱਚੇ ਪਾਤਸ਼ਾਹ ਤੇ ਗਾਉਂਦਾ ਫਿਰਦਾ ਆ ਹੁੰਦਾ ਹੀ ਜਹੀ ਹੈ ਆ ਜਹੀ ਹੈ ਤਮੰਨਾ ਜਹੀ ਆਰਜੂ ਹੈ ਦਰਬਾਰਾ ਸਿੰਘ ਨੇ ਗਾਉਂ ਹੀ ਫਿਰਨਾ ਝੂਮਦੇ ਫਿਰਨਾ ਸਾਗਰ ਕਹਿੰਦੀ ਆ ਦਰਬਾਰਾ ਸਿਆ ਛੱਡ ਨੂੰ ਆ ਤੈਨੂੰ ਇੱਕ ਨਵਾਂ ਤਰ੍ਹਾਂ ਦੀ ਕੱਢੀ ਪਿਉਣਾ ਤੈਨੂੰ ਮੈਂ ਗੁਰੂ ਨਾਨਕ ਦੇ ਘਰ ਦੀ ਕੱਢੀ ਪਿਉਣਾ ਤੈਨੂੰ ਮੈਂ ਭੁੱਲ ਜਾਏਗਾ ਸਨੀ ਗੁਰਬਾਣੀ ਜਿਉਂਦਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਤੇ ਆਪਣਾ ਪਰਾਇਆ ਨਾ ਪਛਾਣਈ ਖਸਮੋ ਧੱਕੇ ਖਾਏ ਜੋ ਸ਼ਰਾਬੀ ਬੰਦਾ ਹੁੰਦਾ ਆ ਉਹਨੂੰ ਕੁਝ ਨਹੀਂ ਪਤਾ ਹੁੰਦਾ ਕੌਣ ਹੈ ਸੱਜੇ ਪਾਸ਼ਾ ਨੇ ਫਿਰ ਜਦੋਂ ਫਿਰ ਦਿੱਤਾ ਕਾਂਦੇ ਵਿੱਚ ਭਜਨ ਡਿੱਗ ਪਿਆ ਫਿਰ ਹਾਲਤ ਹੋ ਗਈ ਕਬੀਰ ਵਾਲੀ ਕਬੀਰ ਸਤਗੁਰ ਸੂਰਮੇ ਬਾਹਾ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਰਾ ਪਰਿਆ ਕਰੇ ਜੇ ਛੇਗ ਇਹ ਉਹ ਦਰਬਾਰਾ ਸਿੰਘ ਨੇ ਫਿਰ ਸੰਤ ਜੀ ਫਿਰ ਜਾ ਕੇ ਹੁਕਮਨਾਮੇ ਲਿਆਉਂਦਾ ਰਿਹਾ ਸਤਗੁਰਾਂ ਕੋ ਫਿਰ ਰੰਗੂਨ ਜਾ ਕੇ ਇਹ ਦਰਬਾਰਾ ਸਿੰਘ ਸ਼ਰਾਬੀ ਜਿਹੜਾ ਸੀ ਟੈ ਗਏ ਚਰਨਾਂ ਦੇ ਪੈ ਗਿਆ ਹੀ ਇਹ ਸਰਦਾਰ ਇਹ ਜਦੋਂ ਰਾਜ ਫਿਰ ਲੁਧਿਆਣੇ ਇਹਨੂੰ ਬਾਲ ਬਟਨ ਦੀ ਮੇਮ ਮਿਲ ਜਾਂਦੀ ਹੈ ਦਰਬਾਰਾ ਸਿੰਘ ਨੂੰ ਗਰੇਵਾਲੀਏ ਨੂੰ ਜਦੋਂ ਇਹਦਾ ਲਿਬਾਸ ਵੇਖਿਆ ਤੇ ਉਹ ਬਾਹਰ ਬਟਨ ਦੀ ਮੇਮ ਕਹਿੰਦੀ ਆ ਸਿੱਖਾ ਬੈਠ ਤੈਨੂੰ ਮੈਂ ਤੇਰੇ ਗੁਰੂ ਦਾ ਤੈਨੂੰ ਮੈਂ ਟਿਕਾਣਾ ਦੱਸਦੀ ਆ ਵੇਖ ਲਿਆ ਬਾਣਾ ਪਾਇਆ ਸਾਗੂ ਰਾਮ ਸਿੰਘ ਦਾ ਤੇ ਕਹਿੰਦੀ ਆ ਹਵੇ ਸੁਣ ਲਾ ਸਰਦਾਰਾ ਪਤਾ ਆਪਣੇ ਦਿਲਦਾਰ ਦਾ ਸੁਣ ਲਾ ਸਰ ਜਦ ਗੱਡੀ ਪੁਬਾ ਮਾਰ ਕੇ ਰੋਈ ਮੈਂ ਉਹ ਪਤਾ ਨਹੀਂ ਹਾਲ ਕੀ ਹੋਣਾ ਉਹਦੇ ਪਰਿਵਾਰ ਤੈਨੂੰ ਮੈਂ ਦੀਆਂ ਆ ਜਿਹੜਾ ਬਾਣਾ ਨਾ ਇਹ ਲਾ ਦੀ ਤੂੰ ਤਹਿਮਤ ਸਜਾਲਾ ਪੱਗ ਜਿਹੜੀ ਆ ਦੂਜੀ ਤਰ੍ਹਾਂ ਬੰਨ ਲਾ ਤੈਨੂੰ ਇਹ ਜਿਹੜਾ ਬਾਣਾ ਬਦਲਾਉਣਾ ਪੈਣਾ ਭੇਖ ਬਦਲਣਾ ਪੈਣਾ ਹੀ ਜੇ ਉਹਨੂੰ ਮਿਲਣ ਜਾਣਾ ਹੀ ਨਹੀਂ ਤੈਨੂੰ ਰਾਜ ਫੜ ਲੈਣਾ ਹੀ ਉਹਨਾਂ ਨੇ ਕਲਕੱਤਿਓਂ ਜਾ ਕੇ ਸਮੁੰਦਰ ਦੇ ਜਹਾਜ਼ 'ਚ ਬਹਿ ਜਾਵੀਂ 8 ਦਿਨ ਲੱਗਣਗੇ ਉੱਥੇ 8 ਰਾਤਾਂ ਦੇ 8 ਰਾਤ ਲੱਗਣਗੇ ਇਸ ਕਰਕੇ ਕਹਿੰਦੀ ਆ ਉਸ ਵੈਰ ਨੂੰ ਜਾਨ ਬੱਗੀ ਤਾ ਸਾਗੋ ਸੋਲਣ ਸ਼ਾਮੀ ਪੈਦਲ ਹੀ ਸਹਿਰਾ ਨੂੰ ਨਜਰਾਂ ਦੇ ਨਾਲ ਝੁਕ ਜਾਵੀਂ ਹੱਥ ਪਲਾਈ ਨਾ ਪੈਰਾਂ ਨੂੰ ਇਹ ਪੁੱਛ ਲਈ ਫਿਰ ਹਾਲ ਸਾਰਾ ਵੇ ਚੀਨੀ ਅਸਵਾਰ ਦਾ ਸੁਣ ਲਾ ਸਮਝਾ ਦਿੱਤਾ ਨੇ ਇਹ ਪਰ ਸਤਿਗੁਰਾਂ ਦੇ ਹੁਕਮਨਾਮੇ ਲਿਆਉਂਦਾ ਰਿਹਾ ਹੈ ਦਰਬਾਰਾ ਸਿੰਘ ਸੋ ਸਾਧ ਸੰਗਤ ਸਤਿਗੁਰੂ ਕਿਰਪਾ ਕਰਨ ਨਾਮਦਾਨ ਇਸ਼ਨਾਨ ਭਾਈ ਗੁਰਦਾਸ ਜੀ ਕਹਿੰਦੇ ਆ ਆਪਾਂ ਹੁਕਮਨਾਮਿਆਂ 'ਚ ਪੜ੍ਹਦੇ ਆ ਸਤਿਗੁਰਾਂ ਦੇ ਲਿਖਿਆ ਜਿਹੜਾ ਕੋ ਅੰਮ੍ਰਿਤ ਵੇਲੇ ਉੱਠਦਾ ਨਾ ਅੰਮ੍ਰਿਤ ਵੇਲੇ ਉੱਠੂਗਾ ਉਹਨੂੰ ਸਵਾ ਮਣ ਮੋਤੀਆਂ ਦਾ ਦਾਨ ਹੋਊਗਾ ਜਿਹੜਾ ਬਾਜ ਉਠੂਗਾ ਉਹਨੂੰ ਸਵਾ ਮਨ ਸੋਨੇ ਦਾ ਜਿਹੜਾ ਬਾਜ ਉਠੇਗਾ ਉਹਨੂੰ ਚਾਂਦੀ ਦਾ ਫਿਰ ਜਿਹੜਾ ਬਾਜ ਉਠੇਗਾ ਉਹਨੂੰ ਸਵਾ ਮਨ ਦੁੱਧ ਦਾ ਸੰਤ ਜੀ ਜਿਹੜਾ ਫਿਰ ਸੂਰਜ ਚੜੇ ਉਠੂਗਾ ਨਾ ਉਹ ਨਾਵੇਂ ਪਾਸ਼ਾ ਕਿਹਾ ਹੈ ਨਾ ਤੀਰਥ ਵਰਤ ਯਾਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇਫਲ ਜਾਤ ਹੈ ਦੇਖ ਜੋ ਕੁੰਚੇ ਇਸ਼ਨਾਨ ਤੇ ਜਿਹੜਾ ਸੂਰਜ ਚੜੇ ਉੱਠਦਾ ਨਾ ਔਰ ਜਿੱਦਾਂ ਹਾਥੀ ਪਹਿਲਾਂ ਨਹਾ ਲੈਂਦਾ ਹੈ ਨਾ ਫਿਰ ਮੁੜ ਕੇ ਆਪਣੇ ਆਪ ਹੀ ਉਹ ਸੁੰਡ ਭਰ ਕੇ ਨਾ ਆਪੇ ਆਪਣੇ ਫਿਰ ਸਿਰ ਤੇ ਸਵਾਹ ਪਾਉਣ ਲੱਗ ਪੈਂਦਾ ਜਿਹੜਾ ਸੂਰਜ ਚੜੇ ਨਹਾਉਂਦਾ ਨਾ ਉਹ ਆਏ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਨੀ ਤਿੰਨ ਗੁਰ ਸਿੱਖਾਂ ਨਾ ਮੈਂ ਕੁਰਬਾਨ ਜਾਣਾ ਆ ਉਹਨਾਂ ਸਿੱਖਾਂ ਤੋਂ ਪਿਛਲੇ ਰਾਤੀ ਉੱਠ ਬਹੰਦੇ ਕੁਰਬਾਨੀ ਤਿੰਨ ਗੁਰ ਸਿੱਖਾਂ ਅਮਰਤ ਵੇਲੇ ਸਰਨ ਵੰਦੇ ਕੁਰਬਾਨੀ ਤਿੰਨ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਕੁਰਬਾਨੀ ਤਿੰਨ ਗੁਰ ਸਿੱਖਾਂ ਇਹ ਇੱਕ ਮਨ ਹੋ ਗੁਰ ਜਾਪ ਚ ਪੰਦੇ ਕੁਰਬਾਨੀ ਤਿੰਨ ਗੁਰ ਸਿੱਖਾਂ ਨਿਤ ਬਾਣੀ ਗਾਏ ਸੁਣੰਦੇ ਕੁਰਬਾਨੀ ਤਿੰਨ ਗੁਰ ਸਿੱਖਾਂ ਗੁਰ ਭਾਉ ਗੁਰ ਪੁਰਬ ਕਰੰਦੇ ਜਿਹੜੇ ਗੁਰੂ ਦਾ ਮਿਲ ਕੇ ਪੁਰਬ ਮਨਾਉਂਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਮਨ ਮੇਲੀ ਮੇਲ ਕਰੰਦੇ ਮੈਂ ਉਹਨਾਂ ਤੋਂ ਗੁਰਬਾਨ ਜਾਣਾ ਆ ਸੋ ਇਹਨਾਂ ਹੀ ਮੈਂ ਤੁਹਾਡੇ ਕੋਲ ਖਿਮਾ ਦਾ ਜਾਤੀਆਂ ਤੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਸੱਚੇ ਪਾਤਸ਼ਾਹ ਸਿਫਤ ਤੁਹਾਡੀ ਮੈਂ ਜ਼ਰੂਰ ਸੌਦਾ ਵਾਲੇ ਉੱਥੇ ਕਰਨੀ ਸੱਚੇ ਪਾਤਸ਼ਾਹ ਦੇ ਕੋਲ ਵੀ ਸੱਚੇ ਪਾਤਸ਼ਾਹ ਬੜਾ ਉਹਨਾਂ ਸਤਿਕਾਰ ਤੇ ਮਾਣ ਮੈਨੂੰ ਦਿੱਤਾ ਉਹਨਾਂ ਨੇ ਤੇ ਤੁਹਾਡੀ ਕਿਰਪਾ ਦੇ ਨਾਲ ਦਿੱਤਾ ਸੋ ਇਹਨਾਂ ਹੀ ਮੈਂ ਲਫ਼ਜ਼ਾਂ ਦੇ ਅਨੁਸਾਰ ਸਾਰੇ ਹੋ ਖਿਮਾ ਦਾ ਜਾਇਆ ਤੇ ਕਹੋ ਰਸਨਾ ਪੁੱਤਰ ਕੋ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ